ਉਹਨੇ ਦਰਯੋਧਨ ਨੇ ਕਿਹਾ ਸੀ ਵੀ ਮੈਨੂੰ ਕੋਈ ਸੇਵਾ ਦੱਸ ਹੁਣ ਕੀ ਉਹ ਕਹਿੰਦਾ ਵੀ ਜੇ ਤੂੰ ਮੇਰੇ ਮਰਦੇ ਮਰਦੇ ਤੇ ਪੰਜਾਂ ਪਾਂਡਵਾਂ ਦੇ ਸਿਰ ਵੱਢ ਕੇ ਲੈ ਆਵੇਂ ਤੇ ਫੇ ਮੈਂ ਸੌਖਾ ਮਰ ਸਕਾਂਗਾ ਮੈਂ ਬਹੁਤ ਸੁਖੀ ਹਾਂ ਕਹਿੰਦਾ ਇਹ ਕਿਹੜੀ ਗੱਲ ਮੈਂ ਰਾਤ ਨੂੰ ਸੁੱਤਿਆਂ ਪਿਆਂ ਦੇ ਵੱਢ ਲਿਆਉਣੇ ਸੁੱਤਿਆਂ ਪਿਆਂ ਦੇ ਉਹ ਨਾ ਕਿ ਦ੍ਰੋਪਤੀ ਦੇ ਕਿਤੇ ਤੰਬੂ ਦੇ ਜਾਵੜਿਆ ਜਿੱਥੇ ਦ੍ਰੋਪਤੀ ਦੇ ਪੰਜੇ ਪੁੱਤਰ ਪਾਂਡਵਾਂ ਤੋਂ ਜਿਹੜੇ ਪੈਦਾ ਹੋਏ ਸਨ ਇੱਕਦਮ ਉਹਨਾਂ ਵਰਗੇ ਸਰੂਪ ਸਨ ਪਿਤਾ ਦਾ ਪੁੱਤਰ ਦਾ ਪਿਤਾ ਵਰਗਾ ਥੋੜਾ ਸਰੂਪ ਰਲੀ ਜਾਂਦਾ ਉਹ ਪੰਜਾਂ ਦੇ ਸਿਰ ਵੱਢ ਕੇ ਲਿਆ ਮਗਰਾ ਬੰਨ ਕੇ ਲਿਆ ਕੇ ਦਰਯੋਧਨ ਨੂੰ ਦੱਸਿਆ ਵੀ ਕਹਿੰਦਾ ਮੈਂ ਵੱਢ ਲਿਆ ਉਹ ਕਹਿੰਦਾ ਲਿਆ ਭੀਮ ਦਾ ਸਿਰ ਕਿਹੜਾ ਉਹ ਵਿਚਾਰਾ ਬੇਹੋਜ ਉਹਨੇ ਫੜਿਆ ਉਹ ਜਦ ਇਦਾਂ ਕੀਤਾ ਤਾਂ ਉਹ ਐਨ ਪਿਚ ਗਿਆ ਸਾਰਾ ਕਹਿੰਦਾ ਉਹ ਮੂਰਖਾ ਤਾਂ ਤੂੰ ਕਹਿੰਦਾ ਨਾ ਕਿਗਾ ਮਹਾ ਪਾਪ ਕਰ ਲਿਆ ਭਈ ਉਹ ਤੇ ਇਦਾਂ ਦਬ ਹੋਣਾ ਹੀ ਨਹੀਂ ਸੀ ਭਈ ਤੂੰ ਤਾਂ ਉਹਨਾਂ ਦੇ ਪੁੱਤਰਾਂ ਦੇ ਵੱਢ ਲਿਆ ਉਸ ਦੀ ਸਜ਼ਾ ਫੇਰ ਅਰਜਨ ਨੂੰ ਦ੍ਰੋਪਤੀ ਕਹਿੰਦੀ ਮੇਰੇ ਪੁੱਤਰ ਮਾਰ ਤੇ ਪੰਜੇ ਦਰਿਓ ਉਹਨੇ ਪਰਨ ਕਰ ਲਿਆ ਕਿ ਮੈਂ ਨਾ ਕਿ ਉਹਨਾਂ ਚ ਰੋਟੀ ਨਹੀਂ ਖਾਵਾਂਗਾ ਜਿੰਨਾ ਚਿਰ ਮੈਂ ਉਹਨੂੰ ਅਸਸਥਾਮਾ ਨੂੰ ਲਿਆ ਕੇ ਉਹਦਾ ਸਿਰ ਨਾ ਚਲੋ ਸਿਰ ਸੁਰ ਨਾ ਵੱਢਿਆ ਉਹਨੂੰ ਲੈ ਆਏ ਫੜ ਕੇ ਲੈ ਆਏ ਤੇ ਹੁਣ ਕਹਿਣ ਲੱਗੇ ਕ੍ਰਿਸ਼ਨ ਮਹਾਰਾਜ ਵੀ ਕਹਿੰਦੇ ਵੀ ਇਹ ਜੇ ਬ੍ਰਾਹਮਣ ਨੂੰ ਮਾਰ ਦਿੱਤਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਦੇ ਸੀ ਕਹਿੰਦੇ ਗਊ ਬ੍ਰਾਹਮਣ ਮਾਰੀ ਐ ਗੋਤਰੀ ਹੱਤ ਕਰਾਏ ਤੇ ਰੇਣ ਹੱਤਿਆ ਕੰਨਿਆ ਹੱਤਿਆ ਘਾਤ ਅਦਕਾਇ 6 ਹੱਤਿਆ ਲਿਖੀਆਂ ਤੇ ਬ੍ਰਾਹਮਣ ਨੂੰ ਮਾਰਨਾ ਹੱਤਿਆ ਉਹ ਫੇ ਕਹਿੰਦੇ ਇਹਨੂੰ ਸਜ਼ਾ ਤੇ ਦੇਣੀ ਹੈ ਦ੍ਰੋਪਤੀ ਕਹਿੰਦੀ ਵੀ ਮੇਰੇ ਤਾਂ ਪੁੱਤਰ ਮਰਨੇ ਨਹੀਂ ਮੋੜਨੇ ਨਹੀਂ ਉਹਨੂੰ ਸਜ਼ਾ ਇੱਕ ਤਾਂ ਉਹਦਾ ਸਿਰ ਮੋਨ ਦਿੱਤਾ ਉਦੋਂ ਇਹ ਵੀ ਇੱਕ ਸਜ਼ਾ ਹੁੰਦੀ ਸੀ ਤੇ ਮੱਥੇ 'ਚ ਉਹਦੇ ਮਣੀ ਸੀ ਉਹ ਕੱਢ ਲਈ ਤੇ ਉਹਨੂੰ ਅਦਮੋਆ ਕਰਕੇ ਛੱਡ ਦਿੱਤਾ ਇਸ ਤਰ੍ਹਾਂ ਦੇ ਕਜੀਏ ਨਾਲ ਜਿਹੜਾ ਰਾਜ ਲਿਆ ਸੀ ਤੇ ਉਹ ਕਹਿਣ ਲੱਗੇ ਕਲਯੁਗ ਤੇ ਮੈਂ ਤੁਹਾਨੂੰ ਲਿਆਉਣਾ ਤੇ ਉਹ ਫਿਰ ਕ੍ਰਿਸ਼ਨ ਮਹਾਰਾਜ ਕਹਿੰਦੇ ਵੀ ਹੁਣ ਰਾਜ ਤੇ ਤੁਸੀਂ ਜਿੱਤ ਲਿਆ ਪਰ ਹੁਣ ਤੁਹਾਨੂੰ ਕਲਯੁਗ ਦਾ ਰਾਜ ਕਰਨਾ ਪਏਗਾ ਉਹ ਮਰਜ਼ਾਦਾ ਤੁਹਾਨੂੰ ਕਾਨੂੰਨ ਜਿਹੜੇ ਨਾ ਦੁਆਪਰ ਦੇ ਉਹ ਛੱਡਣੇ ਪੈਣਗੇ ਤੇ ਕਲਯੁਗ ਦੇ ਕਾਨੂੰਨ ਅਪਣਾਣੇ ਪੈਣਗੇ ਇਹ ਆਖੋ ਧੰਨ ਸਤਿਗੁਰੂ ਰਾਮ ਸਿੰਘ ਜਿਨੇ ਕਲਯੁਗ ਦੇ ਵਿੱਚ ਇਹ ਸਤਜੁਗ ਵਰਤਾ ਕੇ ਤੁਹਾਨੂੰ ਸਤਜੁਗੀ ਬਣਾਇਆ ਹੁਣ ਇਹ ਸਾਡੀ ਗੱਲ ਹੈ ਸਤਿਗੁਰੂ ਪ੍ਰਤਾਪ ਸਿੰਘ ਦੇ ਇੱਕ ਟੇਪ ਚ ਆਉਂਦਾ ਤੁਸੀਂ ਕਹਿੰਦੇ ਹੰਸ ਬਣੇ ਹੋ ਤੇ ਤੁਸੀਂ ਆਪਣਾ ਹੰਸ ਰੂਪ ਰੱਖੋ ਤੁਸੀਂ ਡੱਡੀਆਂ ਮੱਛੀਆਂ ਤੁਸੀਂ ਗੰਦ ਨਾ ਖਾਓ ਇਹ ਲਫ਼ਜ਼ ਸਤਿਗੁਰੂ ਜੀ ਦੇ ਹਨ ਤੁਸੀਂ ਹੋਰ ਪਾਸੇ ਨਾ ਜਾਓ ਤੁਸੀਂ ਹੰਸ ਬਣਾਇਆ ਤੁਹਾਨੂੰ ਸਤਜੁਗੀ ਬਣਾਇਆ ਤੁਸੀਂ ਉਹ ਸਤਜੁਗ ਹੁਣ ਉਹ ਕਹਿੰਦੇ ਮਹਾਰਾਜ ਸਾਨੂੰ ਦਿਖਾਓ ਸਾਨੂੰ ਦਿਖਾਓ ਕਲਯੁਗ ਦਾ ਰਾਜ ਕਿਆ ਹੈ ਕਹਿੰਦੇ ਕੱਲ ਨੂੰ ਸਵੇਰੇ ਉੱਠ ਕੇ ਪੰਜੇ ਹੀ ਤੁਸੀਂ ਭਰਾ ਪੰਜਾਂ ਦਿਸ਼ਾ ਨੂੰ ਜਾਓ ਵੱਖਰੇ ਵੱਖਰੇ ਜੋ ਦੇਖ ਕੇ ਆਓ ਮੈਂ ਦੱਸੋ ਚਲੇ ਗਏ ਯੁਧਿਸ਼ਟਰ ਗਿਆ ਅੱਗੇ ਦੇਖਿਆ ਜੰਗਲ 'ਚ ਇੱਕ ਹਾਥੀ ਦੋ ਸੁੰਡਾਂ ਵਾਲਾ ਇੱਕ ਨਾ ਉਹ ਘਾਹ ਖਾਂਦਾ ਇੱਕ ਨਾ ਮਾਸ ਖਾਂਦਾ ਉਹ ਵੀ ਦੇਖ ਕੇ ਆ ਗਿਆ ਦੂਸਰਾ ਗਿਆ ਅਰਜਨ ਉਸ ਨੇ ਦੇਖਿਆ ਕਿ ਤਿੰਨ ਖੂਹ ਹਨ ਦੋ ਭਰੇ ਹੋਏ ਹਨ ਬਾਹਰਲੇ ਵਿਚਾਰਲਾ ਸੁੱਕਾ ਹੈ ਉਹ ਉਹਦੇ ਚੋਂ ਪਾਣੀ ਉਹਦੇ ਚ ਧਾਰ ਪੈਂਦੀ ਉਹਦੇ ਚ ਉਹਦੇ ਚ ਪੈਂਦੀ ਵਿਚਾਲੜੇ ਚ ਇੱਕ ਬੂੰਦ ਨਹੀਂ ਡਿੱਗਦੀ ਉਹ ਵੀ ਦੇਖਿਆ ਤੀਸਰਾ ਗਿਆ ਭੀਮ ਸੈਨ ਕਿਆ ਦੇਖਿਆ ਕਹਿੰਦਾ ਕਿ ਇੱਕ ਗਊ ਵਛੀ ਨੂੰ ਚੁੰਗ ਰਹੀ ਹੈ ਉਹ ਵੀ ਦੇਖਿਆ ਤੀਸਰਾ ਨਕਲ ਗਿਆ ਉਹਨੇ ਦੇਖਿਆ ਕਿ ਇੱਕ ਕੀੜਿਆਂ ਦਾ ਪੌਣ ਹੈ ਮਹਾਰਾਜ ਕਹਿੰਦੇ ਹਨ ਜਿੱਦਾਂ ਬਾਣੀ ਚਾਉਂਦਾ ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ ਉਹ ਖਾ ਰਿਆ ਕੀੜੇ ਉਹਦੇ ਪਰਾਂ ਦੇ ਉੱਤੇ ਵੇਦ ਸ਼ਾਸਤਰ ਲਿਖੇ ਹੋਏ ਹਨ ਤੇ ਕੀੜੇ ਖਾ ਰਿਆ ਹੈ ਪੰਜਵਾਂ ਗਿਆ ਸਹਦੇਵ ਇੱਕ ਪਹਾੜ ਬੜਾ ਟੁੱਟਿਆ ਆ ਰਿਹਾ ਉਹਨੇ ਕਿਹਾ ਵੀ ਹੁਣ ਅੱਜ ਨਹੀਂ ਬਚਦੇ ਉਹ ਸਾਰੇ ਦਰਖਤ ਬੜੇ ਬੜੇ ਭੰਨਦਾ ਆਉਂਦਾ ਪਰ ਥੱਲੇ ਆ ਕੇ ਕਾ ਦੀ ਤਿੜ ਨਾ ਰੁਕ ਗਿਆ ਆਏ ਪੰਜੇ ਯੁਧਿਸ਼ਟਰ ਨੂੰ ਪੁੱਛਿਆ ਉਹਨੇ ਦੱਸਿਆ ਕਹਿੰਦੇ ਮਹਾਰਾਜ ਇਹ ਹਾਥੀ ਦੇਖਿਆ ਕਹਿੰਦੇ ਹਾਥੀ ਜਿਹੜਾ ਦੇਖਿਆ ਇਹ ਰਾਜੇ ਹੋਣਗੇ ਕਾਜੀ ਰਿਸ਼ਵਤ ਲੈ ਕੇ ਸਾਰੇ ਸਾਚੇ ਕੋ ਝੂਠਾ ਕਰਦਾ ਰਿਸ਼ਵਤ ਲੈ ਲੈਣਗੇ ਸਤਿਗੁਰੂ ਪ੍ਰਤਾਪ ਸਿੰਘ ਜੀ ਘੋੜੇ ਦੜਾਉਂਦੇ ਸੀ ਰੇਸਾਂ 'ਚ ਉਹ ਪਹਿਲੇ ਉਹ ਅੰਗਰੇਜ਼ ਜਾਂ ਹੋਰ ਉਹਨਾਂ ਤੇ ਯਾਕੀ ਚੜਦੇ ਸੀ ਉਹਨਾਂ ਨੇ ਘੋੜਾ ਖਿੱਚ ਲੈਣਾ ਘੋੜੇ ਸਤਿਗੁਰਾਂ ਦੇ ਵਧੀਆ ਸੀ ਦੂਰਬੀਨਾਂ ਲਾ ਕੇ ਸਾਰੇ ਦੇਖਦੇ ਹੁੰਦੇ ਸੀ ਸਾਗੁਰ ਕਹਿਣ ਲੱਗੇ ਵੀ ਇਦਾਂ ਨਹੀਂ ਕੰਮ ਸਰਨਾ ਉਹਨਾਂ ਨੇ ਫਿਰ ਭਗਤ ਸਿੰਘ ਨੂੰ ਜਿਹੜਾ ਚੀਕੂ ਜਿਹਨੂੰ ਕਹਿੰਦੇ ਸੀ ਉਹਨੂੰ ਫੇਰ ਬਣਾਇਆ ਯਾਕੀ ਉਹਨੇ ਸਤਗੁਰਾਂ ਦੇ ਘੋੜੇ ਜਿਤਾਉਣੇ ਉਹਨੇ 6-6 ਦਿਨ 7-7 ਦਿਨ ਪ੍ਰਸਾਦਾ ਛੱਡ ਦੇਣਾ ਤੇ ਪਾਣੀ ਪੀਣਾ ਤੇ ਜਾਨੀ ਭਾਰ ਘਟਾ ਕੇ ਇਦਾਂ ਕਾਨੇ ਵਰਗਾ ਹੁੰਦਾ ਹੀ ਸੁੱਕਾ ਆ ਭਈ ਭਾਰ ਉੱਤੇ ਹੋਵੇ ਹੀ ਨਾ ਘੋੜਾ ਜਿਤਾਉਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਕੌਤਕ ਉਹ ਸਰਗੋਦੇ ਗਏ ਸਰਗੋਦੇ ਇਹਨਾਂ ਦਾ ਇੱਕ ਐਸਾ ਫਾਰਮ ਸੀ ਅੰਗਰੇਜ਼ਾਂ ਦਾ ਜਿੱਥੇ ਇਹ ਘੋੜਿਆਂ ਦੀ ਬਰੀਡ ਕਰਦੇ ਹੁੰਦੇ ਸੀ ਤੇ ਇੱਕ ਘੋੜਾ ਜਿਹੜਾ ਸਾਨ ਸੀ ਉਹਨਾਂ ਦਾ ਜਿਹੜਾ ਬਹੁਤ ਵਧੀਆ ਨਸਲ ਦਾ ਸੀ ਉਹਦੀ ਲੱਤ ਖਰਾਬ ਹੋ ਗਈ ਤੇ ਉਹ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੰਦੇ ਜਿਹੜੇ ਬਿਕਰਕ ਵੀ ਬੜੇ ਆ ਮਾੜੇ ਪਸ਼ੂ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਵੀ ਕਿਹੜਾ ਇਹਦੀ ਹੁਣ ਸੇਵਾ ਕਰੇ ਗਾਈ ਹੋਵੇ ਜਾਂ ਘੋੜਾ ਹੋਵੇ ਜਾਂ ਕੁਛ ਕੁੱਤਾ ਹੋਵੇ ਉਹ ਨਾ ਕੀ ਸਾਗਰਾਂ ਨੂੰ ਪਤਾ ਲੱਗਾ ਤੇ ਸਾਗੁਰਾ ਨੇ ਜਾ ਕੇ ਕਿਹਾ ਉਹ ਵੱਖਰਾ ਖੜਾ ਕੀਤਾ ਆ ਕਹਿੰਦੇ ਵੀ ਇਹ ਘੋੜਾ ਸਾਨੂੰ ਦੇ ਦਿਓ ਉਹ ਕਹਿੰਦੇ ਤੁਸੀਂ ਕੀ ਇਹ ਕਰਨਾ ਕਹਿੰਦੇ ਨਾ ਕਿ ਗਏ ਤਾਂ ਰਿਜੈਕਟ ਹੋ ਚੁੱਕਾ ਆ ਕਹਿੰਦੇ ਵੀ ਚਲੋ ਰਿਜੈਕਟ ਹੋ ਚੁੱਕਾ ਆ ਭਈ ਉਹ ਮਾਲਕ ਨੂੰ ਕਿਹਾ ਕਹਿੰਦਾ ਜੀ 60 ਰੁਪਏ ਦੇ ਦਿਓ ਉਦੋਂ 60 ਰੁਪਏ ਕੋਈ ਚੀਜ਼ ਸੀ ਸਾਗੁਰ ਕਹਿੰਦੇ 60 ਨਹੀਂ 90 ਦੇਣੇ ਆ 90 ਦੇ ਕੇ ਉਹ ਘੋੜਾ ਲੈਂਦਾ ਉਸ ਘੋੜੇ ਦਾ ਇਲਾਜ ਹੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਸਨ ਜਿਸ ਦਿਨ ਸਤਿਗੁਰੂ ਪ੍ਰਤਾਪ ਸਿੰਘ ਪ੍ਰਗਟ ਹੋਏ ਸਨ ਉਸ ਦਿਨ ਮਾਤਾ ਜੀਵਨ ਕੌਰ ਨੂੰ ਤੇ ਦਰਸ਼ਨ ਹੋਏ ਮਗਰ ਦੋ ਨਿਹੰਗ ਸਿੰਘਾਂ ਨੂੰ ਦਰਸ਼ਨ ਹੋ ਗਏ ਉਹ ਚਮਕੌਰ ਸਾਹਿਬ ਬੈਠੇ ਹਨ ਚਮਕੌਰ ਸਾਹਿਬ ਭੈਣੀ ਸਾਹਿਬ ਤੋਂ ਮੇਰਾ ਖਿਆਲ 10-12 ਮੀਲ ਤੇ ਹੋਏਗਾ ਉਥੇ ਉਹ ਤੜਕੇ ਉੱਠ ਕੇ ਭਜਨ ਕਰਦੇ ਹਨ ਉਹਨਾਂ ਨੂੰ ਭਜਨ ਕਰਦਿਆਂ ਨੂੰ ਦਰਸ਼ਨ ਹੋਇਆ ਦਿਸ਼ਟਾਂਤ ਹੋਇਆ ਗੁਰੂ ਗੋਬਿੰਦ ਸਿੰਘ ਨੇ ਇਸ਼ਾਰਾ ਕੀਤਾ ਕਿ ਮੈਂ ਭੈਣੀ ਸਾਹਿਬ ਜਨਮਿਆਂ ਜੇ ਦਰਸ਼ਨ ਕਰਨਾ ਤਾਂ ਉੱਥੇ ਆਓ ਉਹ ਦੋਨੋਂ ਇੱਕ ਦਾ ਨਾਂ ਕਲਿਆਣ ਸਿੰਘ ਇੱਕ ਦਾ ਨਾਂ ਕਿਰਪਾਲ ਸਿੰਘ ਇਹ ਕੋਈ ਦੰਦ ਕਥਾ ਨਹੀਂ ਇਹ ਸੱਚੀਆਂ ਵਾਰਤਾ ਹਨ ਉਹ ਦੋਨੋਂ ਆਏ ਇੱਕ ਨੇ ਤਾਂ ਕਿਹਾ ਭਈ ਜੇ ਐਤਵਾਰ ਜੇ ਕਹਿੰਦੇ ਪ੍ਰਗਟ ਹੋਏ ਹੋਣਗੇ ਤੇ ਤਾਂ ਮੈਂ ਮੰਨਾਂਗਾ ਦੂਸਰੇ ਨੇ ਕਿਹਾ ਮੈਨੂੰ ਜਿਸ ਤਰ੍ਹਾਂ ਦਾ ਦਰਸ਼ਨ ਹੋਇਆ ਤਿੱਖਾ ਨੱਕ ਲੰਬੇ ਲੰਬੇ ਨੇਤਰ ਇਸ ਤਰ੍ਹਾਂ ਦਾ ਮੈਨੂੰ ਦਰਸ਼ਨ ਹੋਏਗਾ ਤਾਂ ਮੰਨਾਂਗਾ ਦੋਨੋਂ ਆ ਗਏ ਅਜੇ ਸਤਿਗੁਰੂ ਪ੍ਰਤਾਪ ਸਿੰਘ ਜੀ ਇੱਕ ਜਾਂ ਦੋ ਦਿਨ ਦੇ ਅਰਜ ਹੋਈ ਗੁਰੂ ਹਰੀ ਸਿੰਘ ਦੇ ਪਾਸ ਗੁਰੂ ਹਰੀ ਸਿੰਘ ਜੀ ਭਜਨੀਕ ਉਹਨਾਂ ਨੂੰ ਇਸ ਚੀਜ਼ ਦਾ ਵਾਅਦਾ ਘਾਟਾ ਨਹੀਂ ਕਹਿੰਦੇ ਜਾਓ ਬਈ ਦੇਖ ਲਓ ਡੇਰੇ ਕਹਿੰਦੇ ਬਾਲਕ ਤੇ ਜਨਮਿਆ ਇਹ ਤੁਹਾਨੂੰ ਪਤਾ ਉਹ ਗੁਰੂ ਗੋਬਿੰਦ ਸਿੰਘ ਕੇ ਕੌਣ ਹੈ ਗੁਰੂ ਹਰੀ ਸਿੰਘ ਧੰਨ ਗੁਰੂ ਹਰੀ ਸਿੰਘ ਗੁਰੂ ਹਰੀ ਸਿੰਘ ਦਾ ਫੇਕ ਕਿਤੇ ਮੈਂ ਤੁਹਾਡੇ ਪਾਸ ਅਰਜ ਕਰਾਂਗਾ ਇਹ ਗੁਰੂ ਗੋਬਿੰਦ ਗੁਰੂ ਹਰੀ ਸਿੰਘ ਦੀ ਕਿਰਪਾ ਨਾਲ ਇਹ ਸਿੱਖੀ ਮੁੜ ਕੇ ਹਰੀ ਹੋਈ ਗੁਰੂ ਰਾਮ ਸਿੰਘ ਦੇ ਵੇਲੇ ਬਾਗ ਉਜੜ ਗਿਆ ਸੀ ਲੋਕਾਂ ਕਿਸ਼ਹਿਰੇ ਲਾਤੇ ਸੀ ਗੁਰੂ ਹਰੀ ਸਿੰਘ ਕਹਿੰਦੇ ਜਾਓ ਬਈ ਕਰ ਲਓ ਦਰਸ਼ਨ ਹੁਣ ਮਾਤਾ ਜੀ ਦਰਸ਼ਨ ਨਹੀਂ ਕਰਾਉਂਦੇ ਮਾਤਾ ਜੀਵਨ ਕੌਰ ਜੀ ਤੇ ਜੱਚਾ ਹਨ ਉਹਨਾਂ ਤੇ ਬਾਲਕ ਨੂੰ ਜਨਮ ਦਿੱਤਾ ਹੈ ਭਾਵੇਂ ਉਹ ਗਰਭ ਵਿੱਚ ਦੀ ਨਹੀਂ ਆਏ ਮਗਰ ਮਾਤਾ ਫਤਿਹ ਕੌਰ ਮਾਤਾ ਜੀ ਬੋਲੇ ਜਿਨ੍ਹਾਂ ਨੂੰ ਕਹਿੰਦੇ ਸੀ ਮੈਂ ਉਹਨਾਂ ਦਾ ਚੰਗੀ ਤਰ੍ਹਾਂ ਦਰਸ਼ਨ ਕੀਤਾ ਬੜੇ ਨਿਚੱਕ ਬੋਲੇ ਹੁੰਦੇ ਸੀ ਦਾਦੇ ਮੰਗਾਉਣਿਆ ਕਹਿ ਕੇ ਜ਼ਿਆਦਾ ਬੋਲਦੇ ਸੀਗੇ ਅਸੀਂ ਚਲੇ ਗਏ ਨਿਕ ਨਿੱਕੇ ਮੈਂ ਗੁੜ ਮੰਗਣ ਚਲੇ ਗਏ ਗੁੜ ਦੇ ਸ਼ੁਕੀਨ ਹੁੰਦੇ ਨਿਆਣੇ ਤੇ ਕਹਿੰਦੇ ਝੱਗੇ ਕਰੋ ਉਹ ਝੱਗਾ ਕੀਤਾ ਉਹ ਬੁੱਕ ਭਰ ਕੇ ਪਾਇਆ ਤਾਂ ਉਹ ਝੱਗੇ ਦੀ ਕਨੀ ਛੁੱਟ ਗਈ ਤਾਂ ਉਹ ਦਾਦੇ ਮੰਗਾਉਣੇ ਤੇ ਤੋਂ ਕਹਿੰਦੇ ਚੱਜ ਨਾਲ ਫੜ ਵੀ ਨਹੀਂ ਹੋਇਆ ਉਹ ਮਾਤਾ ਜੀ ਉਹ ਦਰਸ਼ਨ ਨਹੀਂ ਕਰਾਉਂਦੇ ਸਤਿਗੁਰੂ ਜੀ ਦੇ ਤੇ ਸਤਿਗੁਰੂ ਹਰੀ ਸਿੰਘ ਵੱਲੋਂ ਸਿੱਖ ਭੱਜਾ ਗਿਆ ਕਹਿੰਦੇ ਕੁਛ ਨਹੀਂ ਵਿਗੜਦਾ ਇਹ ਤਾਂ ਕਹਿੰਦੇ ਵੱਡੇ ਪ੍ਰਤਾਪ ਵਾਲਾ ਘਰ ਦਾ ਮਾਲਕ ਆਇਆ ਹੈ ਇਹਨੂੰ ਕੌਣ ਨਜ਼ਰ ਲਾਉਣ ਵਾਲਾ ਲਿਆਂਦਾ ਬਾਹਰ ਉਹ ਹੁਣ ਜਿਹਨੇ ਕਿਹਾ ਸੀ ਵੀ ਉਦਾਂ ਦਾ ਦਰਸ਼ਨ ਹੋਵੇ ਤੇ ਤਾਂ ਮੈਂ ਮੰਨਾਂਗਾ ਤੇ ਦੂਸਰੇ ਨੇ ਜਦ ਕਿਹਾ ਕਿ ਮੈਂ ਐਤਵਾਰ ਹੋ ਦੋਹਾਂ ਦਾ ਮਨਸ਼ਾ ਪੂਰਾ ਹੋਇਆ ਉਹ ਸਤਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਔਰ ਮਸਤਾਨੇ ਹੋਏ ਲਿਟਣ ਲੱਗ ਪਏ ਮਸਤਾਨੇ ਹੋ ਗਏ ਦਰਸ਼ਨ ਕਰਕੇ ਦਰਸ਼ਨ ਸੰਤ ਗੰਡਾ ਸਿੰਘ ਜੀ ਸਤਗੁਰੂ ਪ੍ਰਤਾਪ ਸਿੰਘ ਦਾ ਟੇਪ ਰਿਕਾਰਡ ਭਾਸ਼ਣ ਵੀ ਹੈ ਉਹ ਨਿਹੰਗ ਸਿੰਘ ਜਾ ਰਿਹਾ ਕਹਿੰਦੇ ਕਿੱਥੇ ਚੱਲੇ ਆ ਕਹਿੰਦੇ ਜੀ ਮੁਕਤਸਰ ਸਾਹਿਬ ਚੱਲੇ ਆ ਕਾਤੋਂ ਕਹਿੰਦੇ ਸਤਗੁਰਾਂ ਦਾ ਦਰਸ਼ਨ ਗੁਰੂ ਗੋਬਿੰਦ ਸਿੰਘ ਦਾ ਕਰਨ ਚੱਲੇ ਜੇ ਇੱਥੇ ਹੀ ਕਹਿੰਦੇ ਕਰਾ ਦਈਏ ਮੂੰਹ ਤੋਂ ਦੀ ਹੱਥ ਫੇਰਿਆ ਉਹ ਨਿਹੰਗ ਪੁੱਠਾ ਹੋ ਕੇ ਡਿਗਿਆ ਇਹ ਨਾਮਧਾਰੀਆਂ 'ਚ ਇਹ ਪਾਵਰਾਂ ਸਨ ਪਰ ਨਾਮ ਦੀ ਬਰਕਤ ਨਾਲ ਉੱਥੇ ਹੀ ਰਹਿਣਾ ਸਾਈਂ ਅਲਖ ਪਾਰ ਭੋਰੀ ਮਨਵਤੇ ਨਾਮ ਦੀ ਤਾਕਤ ਨਾਲ ਉਹ ਜੋ ਨਹੀਂ ਸੋ ਕਰ ਸਕਦੇ ਹਨ ਸਤਿਗੁਰੂ ਜਗਜੀਤ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਔਲਾ ਰੱਖ ਲਈਏ ਥਿਆਲੀ ਤੇ ਤੇ ਉਹ ਚਾਰ ਸ਼ਫੇਰਿਓਂ ਦਿਸਦਾ ਇਸ ਤਰ੍ਹਾਂ ਜਿਹੜੇ ਭਜਨ ਕਰਨ ਵਾਲੇ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਇਸ ਤਰ੍ਹਾਂ ਦਿਸਦੀ ਹੈ ਉਹਨਾਂ ਤੋਂ ਕੋਈ ਲੁਕੀ ਹੋਈ ਚੀਜ਼ ਨਹੀਂ ਭਜਨ ਕਰਨ ਵਾਲਿਆ ਤੇ ਉਹ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਦੋ ਤਿੰਨ ਦਿਨ ਰਹਿ ਕੇ ਚਲੇ ਗਏ ਮੈਂ ਉਹਨਾਂ ਦੀ ਅਰਜ਼ ਕਰਦਾ ਸੀ ਉਹਨਾਂ ਨੇ ਉਹ ਘੋੜਾ ਰੱਦੀ ਹੋਇਆ ਹੈ ਜਿਹੜਾ ਉਹਨੂੰ ਪਾਣੀ 'ਚ ਖੜਾ ਕੇ ਜਾਂ ਕੁਛ ਉਹਦੀ ਦਵਾਈ ਬੂਟੀ ਕਰਕੇ ਉਹਨੂੰ ਪੋਖਤਾ ਕਰਕੇ ਉਹਦਾ ਨਾਂ ਰੱਖਿਆ ਜੈ ਭਾਰਤ ਇਹ ਗੱਲ ਹੈ ਜਦੋਂ ਕੋ ਜਰਮਨ ਦੀ ਜੰਗ ਸੀ ਮੈਨੂੰ ਪੱਕਾ ਚੇਤਾ ਹੈ ਤੇ ਉਹ ਘੋੜਾ ਰੇਸਾਂ 'ਚ ਲਿਆਂਦਾ ਫੇ ਉਹਦੇ ਉੱਤੇ ਚੜਿਆ ਫਿਰ ਜਾਕੀ ਆਪਣਾ ਭਗਤ ਸਿੰਘ ਉਹ ਜਿਹੜੀ ਸਾਰਿਆਂ ਨੂੰ ਵੱਡੀ ਰੇਸ ਸੀ ਮੈਨੂੰ ਉਹਦਾ ਨਾਮ ਨਹੀਂ ਅੰਗਰੇਜ਼ੀ 'ਚ ਕੋਈ ਨਾਮ ਸੀ ਤੇ ਉਹਦੇ 'ਚ 20000 ਰੁਪਇਆ ਨਕਦ ਤੇ ਕੱਪ ਸੀ ਇਨਾਮ ਦਾ ਇਹ ਕਿਹਨਾਂ ਦਿਨਾਂ 'ਚ ਜਦੋਂ 1 ਰੁਪਈਆ ਦਿਹਾੜੀ ਹੁੰਦਾ ਸੀ ਕਾਰੀਗਰ ਦਾ ਮੇਰਾ ਖਿਆਲ ਅੱਜ ਦੀ 20 ਲੱਖ ਵੀ ਨਹੀਂ ਉਹਦੇ 20 ਮਿਲੀਅਨ ਕਹਿ ਲਓ ਤੇ ਉਹ ਘੋੜਾ ਭਗਤ ਸਿੰਘ ਨੇ ਦੁੜਾਇਆ ਤੇ ਉਹ ਘੋੜਾ ਹਵਾ ਨੂੰ ਜਾਵੇ ਸਤਿਗੁਰੂ ਜੀ ਨਾਲ ਬਖਸ਼ਿਸ਼ ਥਾਪੀ ਦਿੱਤੀ ਤੇ ਕਹਿੰਦੇ ਇਹ ਕਿਹੜਾ ਘੋੜਾ ਕਹਿੰਦੇ ਜੀ ਜੈ ਭਾਰਤ ਜੈ ਭਾਰਤ ਕਹਿੰਦੇ ਕਿ ਇਹ ਕਹਿੰਦੇ ਉਹ ਅੰਗਰੇਜ਼ ਨੂੰ ਕਹਿੰਦੇ ਉਹ ਹੀ ਆ ਜਿਹੜਾ ਤੁਸੀਂ ਕਹਿੰਦੇ ਸ਼ੂਟ ਕਰਨ ਲਈ ਖੜਾ ਕੀਤਾ ਹੈ ਇਹ ਮੇਰੇ ਸਤਿਗੁਰੂ ਜੀ ਉਹ ਗੱਲ ਰਿਸ਼ਵਤ ਤੋਂ ਚੱਲੀ ਉਹ ਫੇ ਜਿਹੜੇ ਉੱਤੇ ਸਵਾਰ ਚੜਦੇ ਤੁਹਾਨੂੰ ਵੀ ਪਤਾ ਲੋਕਾਂ ਨੇ ਪੈਸੇ ਲਾਏ ਹੁੰਦੇ ਉਹ ਜਾ ਕੇ ਉਹਨਾਂ ਨੂੰ ਰਿਸ਼ਵਤ ਲੈ ਕੇ ਤੇ ਘੋੜੇ ਖਚਾ ਦਿੰਦੇ ਹਰਾ ਦਿੰਦੇ ਆ ਪੈਸੇ ਲੈ ਲੈਂਦੇ ਆ ਉਹ ਰਿਸ਼ਵਤ ਉਹ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਉਹ ਜਿਹੜਾ ਸੱਚਾ ਵੀ ਤੇ ਝੂਠਾ ਵੀ ਉਹ ਕਚਹਿਰੀਆਂ 'ਚ ਕਿਉਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਰੀਰ ਤਿਆਗ ਦਿੱਤਾ